ਤਪਤ ਮੈਂ ਠਾਂਡ ਵਰਤਾਈ ਆਨੰਦ ਭਿਆ ਦੁੱਖ ਲਾਠੇ ਭਾਈ ਤਪਤ ਮੈਂ ਠਾਂਡ ਵਰਤਾਈ ਜਿਹੜਾ ਤਪਦਾ ਸੀ ਨਾ ਹਿਰਦਾ ਤਾਂ ਤੇ ਠੰਡ ਪੈਦੀ ਹੈ ਕਿਤੇ ਜਾ ਕੇ ਉਹ ਤਪਦਾ ਖਾਦਾ ਸੀ ਮਾਇਆ ਦੀ ਭੁੱਖ ਸੀ ਆ ਰਾਜ ਕਰੇਗਾ ਖਾਲਸਾ ਦੀ ਤ੍ਰਿਸ਼ਨਾ ਸੀ ਭੁੱਖ ਸੀ ਉਹਨਾਂ ਦੇ ਅੰਦਰ ਤਾਂ ਜਰਾਟੇ ਛੁੱਟਦੇ ਨੇ ਉਹਨਾਂ ਦੇ ਅੰਦਰ ਤਾਂ ਮਾਰ ਫੜ ਕੇ ਕ੍ਰੋਧ ਭਰਿਆ ਪਿਆ ਗੁੱਸਾ ਜੇ ਕੋਈ ਕਰ ਦੇਵੇ ਜਨਮ ਮਰਨ ਕੇ ਮਿਟੇ ਅਦੇਸ਼ੇ ਸਾਧੂ ਕੇ ਪੂਰਨ ਉਪਦੇਸ਼ੇ ਤਪਤਮਾ ਪਰ ਪਰਪਾਈ ਆਨੰਦ ਆਨੰਦ ਪਿਆ ਦੁੱਖ ਨਾਖੇ ਭਾਈ ਫੇਰ ਆਨੰਦ ਹੋਇਆ ਜਦ ਤਪ ਦੇ ਵਿੱਚ ਠੰਡ ਹੋਈ ਆ ਦੁੱਖ ਨਾਖੇ ਭਾਈ ਤਾਂ ਦੁੱਖ ਦੂਰ ਹੋਏ ਨੇ ਦੁੱਖ ਨਾਠੇ ਭਾਈ ਮੈਨੂੰ ਇਹ ਦੱਸੋ ਜੇ ਤਪਤ ਵਿੱਚ ਠੰਡ ਵਰਤਾਈ ਆਨੰਦ ਪਿਆ ਦੁੱਖ ਨਾਠੇ ਭਾਈ ਉਤੇ ਰਾਜ ਕਿਹੜੇ ਦੀ ਲੋੜ ਰਹੀ ਫੇਰ ਕਿਹੜੇ ਰਾਜ ਦੀ ਲੋੜ ਹੈ ਸਮਝ ਨਹੀਂ ਆਉਂਦੀ ਉਹ ਮਿਸਲਾਂ ਦੇ ਅੱਗੇ ਰਾਜ ਦੇਖ ਲੈ ਕੇ ਦੇਖ ਲੈਣਾ ਨੇ ਜਿਹੜੀ 100 ਉਹਨਾਂ ਨੇ ਲੜਾਈ ਆ ਉਹ ਤੁਸੀਂ ਲੜਾ ਦੋਗੇ ਥੋੜੇ ਤੋਂ ਕੋਈ ਨਹੀਂ ਇਤਵਾਰ ਕਰਦਾ ਅੱਗੇ ਮਿਸਲਾਂ ਵਾਲਿਆਂ ਦਾ ਦੇਖਿਆ ਹੋਇਆ ਇਹਨਾਂ ਨੇ ਕੋਈ ਇਤਵਾਰ ਨਹੀਂ ਕਰਦਾ ਤੁਹਾਡੇ ਤੇ ਵਾਲਾ ਪਾਓ ਤੁਸੀਂ ਤੁਹਾਡਾ ਆਪਣਾ ਜੀਵਨ ਨਹੀਂ ਹੈ ਸਿੱਖੀ ਵਾਲਾ ਪਹਿਲਾਂ ਤਾਂ ਜੀਵਨ ਤੁਹਾਡਾ ਆਪਣਾ ਹੋਵੇ ਤਾਂ ਭਰੋਸਾ ਕਰੂ ਕੋਈ ਗੁਰਬਾਣੀ ਦੇ ਉੱਤੇ ਆ ਜੀਵਨ ਲਿਆਓ ਪਹਿਲਾਂ ਸਾਬਤ ਕਰੋ ਭਰੋਸਾ ਕੌਣ ਕਰੂਗਾ ਸਿਆਸਤਦਾਨ ਤੇ ਨਹੀਂ ਕੋਈ ਭਰੋਸਾ ਕਰਦਾ ਵੋਟ ਦਿੰਦਾ ਜਿੰਨਾ ਚਿਰ ਭਰੋਸਾ ਇਹ ਭਰੋਸਾ ਦੇ ਕੇ ਤਾਂ ਧੋਖਾ ਭਾਵੇਂ ਕਰ ਲੈਣ ਸਿਆਸਤਦਾਨ ਪਰ ਇੱਕ ਵਾਰ ਤਾਂ ਭਰੋਸਾ ਦੇਣਾ ਪੈਂਦਾ ਨਾ ਪਬਲਿਕ ਇਹਨਾਂ ਦੀ ਕੌਣ ਕਿਉਂ ਨਹੀਂ ਸੁਣਦਾ ਕੋਈ ਕਿਉਂ ਨਹੀਂ ਇਹਨਾਂ ਨਾਲ ਪਬਲਿਕ ਜੁੜੀ ਇਹ ਤਾਂ ਭਰੋਸਾ ਨਹੀਂ ਕਰਦਾ ਕੋਈ ਭਰੋਸੇ ਵਾਲਾ ਕੋਈ ਕੰਮ ਹੀ ਨਹੀਂ ਇਹਨਾਂ ਦਾ ਹਾਂਜੀ ਤਬ ਤੇ ਮੈਂ ਠਾਂਡ ਵਰਤਾਈ ਆਨੰਦ ਪਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਬਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਜਨਮ ਮਰਨ ਕੇ ਬਿਟੇ ਅੰਦੇਸੇ ਆਹ ਸੀ ਰੌਲਾ ਆਹ ਹਰਾ ਜਨਮ ਮਰਨ ਦਾ ਅੰਦੇਸਾ ਮਿਟਣਾ ਚਾਹੀਦਾ ਉਹਦੇ ਬਾਅਦ ਖਾਲਸੇ ਦਾ ਰਾਜ ਹੈ ਆਹ ਹੈ ਰਾਜ ਅਵਨਾਸ਼ੀ ਖਾਲਸੇ ਦਾ ਰਾਜ 2000 ਦਿਨ ਦਾ ਹੁੰਦਾ 200 400 ਸਾਲ ਦਾ ਹੁੰਦਾ ਉਹ ਤਾਂ ਹਮੇਸ਼ਾ ਲਈ ਹੁੰਦਾ ਅਵਨਾਸ਼ੀ ਰਾਜ ਹੁੰਦਾ ਖਾਲਸੇ ਦਾ ਜਨਮ ਮਰਨ ਕੇ ਬਿਟੇ ਅੰਦੇਸੇ ਉਦੇਸ਼ ਸ਼ੰਕਾ ਹੀ ਖਤਮ ਹੋ ਗਈ ਜਨਮ ਅਸਲ 'ਚ ਜਨਮ ਮਰਨ ਦੀ ਸ਼ੰਕਾ ਹੀ ਸੀ ਹੋਰ ਕੀ ਸੀ ਜਨਮ ਮਰਨ ਦੀ ਸ਼ੰਕਾ ਸੀ ਜਨਮ ਮਰਨ ਤਾਂ ਹੁੰਦਾ ਹੀ ਨਹੀਂ ਆਤਮਾ ਕਿਹੜਾ ਪਹਿਲਾਂ ਮਰਦੀ ਸੀ ਜੁਦੋ ਹੀ ਭੁਗਦੀ ਸੀ ਬਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸ਼ੇ ਉਪਦੇਸ਼ੇ ਸਾਧੂ ਦਾ ਜਿਹੜਾ ਉਪਦੇਸ਼ ਸੀ ਜਦ ਪੂਰਾ ਉਪਦੇਸ਼ ਹੋਇਆ ਪੂਰਾ ਉਪਦੇਸ਼ ਸੁਣਿਆ ਨਾ ਪੂਰਨ ਉਪਦੇਸ਼ ਤੇ ਪੂਰਨ ਉਪਦੇਸ਼ ਗੁਰਬਾਣੀ ਦੇ ਨਾਲ ਜਨਮ ਮਰਨ ਦਾ ਦੇਸਾ ਮਿਟਣਾ ਦੋ ਚਾਰ ਪੰਕਤੀਆਂ ਪੜ੍ਹ ਕੇ ਇਹ ਆ ਦੋ ਚਾਰ ਜਿਹੜੀ ਇਹਨਾਂ ਨੇ ਪੰਜ ਬਾਣੀਆਂ ਪੜ੍ਹ ਕੇ ਜਿਵੇਂ ਕਰਦੇ ਨੇ ਇਹਦੇ ਨਾਲ ਦੇਸੇ ਨਹੀਂ ਮਿਟਣੇ ਜੇ ਮਿਟਿਆ ਕਹਿੰਦਾ ਦਿਖਾ ਦਿਓ ਪਹਿਲਾਂ ਜਿਹੜੇ ਅੰਮ੍ਰਿਤ ਛਕਾਉਨੇ ਉਹੀ ਆਓ ਸਾਹਮਣੇ ਦੇਖੀਏ ਤੁਹਾਡੇ ਕੋਲ ਕੀ ਹੈ ਛੋਟਾ ਮਿਟ ਗਿਆ ਛੋਟਾ ਹੀ ਨਹੀਂ ਮਿਟਿਆ ਤੁਸੀਂ ਕਿਹਦਾ ਮਿਟਾ ਦੋਗੇ ਪਹਿਲਾਂ ਆਪਣਾ ਹੀ ਮਿਟਾ ਲਓ ਜਿਹੜੇ ਗਾਂ ਛਕਾਉਨੇ ਹੋ ਤੁਸੀਂ ਜਿਹੜੇ ਸਿੱਖ ਬਣਾਉਣੇ ਵਾਲੇ ਆਪਣਾ ਮਟਾਓ ਕੋਈ ਫਿਰ ਦੇਖਦੇ ਆ ਵੀ ਗਾਹਾਂ ਵੀ ਮਿਟ ਜੂ ਕਿਸੇ ਦਾ ਥੋੜੇ ਕੋ ਤਾਂ ਰੋਲ ਮਾਡਲ ਹੈ ਨਹੀਂ ਕੋਈ ਬੰਦਾ ਹੀ ਨਹੀਂ ਹੈਗਾ ਜਿਹੜਾ ਅੰਮ੍ਰਿਤ ਛਕਾਉਣ ਦੇ ਕਾਬਲ ਹੋਵੇ ਬੰਦਾ ਹੀ ਨਹੀਂ ਹੈ ਕੌਣ ਦੇਣ ਵਾਲਾ ਬੰਦਾ ਹੀ ਨਹੀਂ ਕੋਈ ਤੁਹਾਡੇ ਕੋਲ ਬਾਣੀ ਬਣਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ ਹੈਗਾ ਸਿੱਖੀ ਫੈਲਾਉਣ ਵਾਲਾ ਬੰਦਾ ਹੀ ਨਹੀਂ ਤੁਹਾਡੇ ਕੋਲ ਕਹਿੰਦੀ ਦੀ ਗੱਲ ਜਾਣੇ ਨਹੀਂ ਹੈ ਕਿਹੜੀਆਂ ਗੱਲਾਂ ਕਰਦੇ ਫਿਰਦੇ ਹਾਂਜੀ ਭਉ ਨਿਰਭਉ ਹੋਏ ਬਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਜਦੋਂ ਭਉ ਅੰਦਰੋਂ ਚੁੱਕ ਗਿਆ ਜਰ ਭੈ ਖਤਮ ਹੋ ਗਿਆ ਫੇਰ ਨਿਰਭਉ ਹੋ ਕੇ ਬਸਦਾ ਜਿੰਨਾ ਚਿਰ ਅੰਦਰ ਭੈ ਹੈਗਾ ਬਾਹਰੋਂ ਜੋ ਮਰਜ਼ੀ ਕਹੀ ਜਾਵੇ ਨਿਰਭਉ ਹੋ ਕੇ ਨਹੀਂ ਬਸ ਨਿਰਭਉ ਹੋਏ ਬਿਨਾ ਬਸਿਆ ਨਹੀਂ ਜਾ ਸਕਦਾ ਨਿਰਭਉ ਹੋਏ ਬਿਨਾ ਟਿਕਾਉ ਹੈ ਨਹੀਂ ਜਿੰਨਾ ਚਿਰ ਅੰਦਰ ਡਰ ਹੈ ਉਹਨਾਂ ਚਿਰ ਨਿਰਭਉ ਹੋ ਨਹੀਂ ਸਕਦਾ ਪਉ ਚੁੱਕਾ ਨਿਰਭਉ ਹੋਏ ਬਸੇ ਤਾਂ ਨਿਰਭਉ ਹੋ ਕੇ ਵਾਧਾ ਜਦੋਂ ਭਉ ਮਿਟ ਜਵੇ ਖਤਮ ਹੋ ਜਵੇ ਨਿਰਭਉ ਕਿਵੇਂ ਹੁੰਦਾ ਜਨਮਣ ਕਾਲ ਦੇ ਸਭ ਮਿਟ ਜਵੇ ਜਨਮਣ ਦੀ ਸ਼ੰਕਾ ਦੂਰ ਹੋਈ ਤੇ ਨਿਰਭਉ ਹੋ ਜਾਂਦਾ ਹੈ ਨਿਰਭਉ ਹੋ ਕੇ ਬਸ ਜਾਂਦਾ ਜਿੰਨਾ ਜਨ ਜਨਮਣ ਦੀ ਸ਼ੰਕਾ ਉਹਨਾਂ ਜਨ ਨਿਰਭਉ ਨਹੀਂ ਛੇ ਗੱਲਾਂ ਮੰਨਦੇ ਨੇ ਜਿਵੇਂ ਜਾਸਾ ਪਜਾਸ ਜੰਮਣ ਮਰਨ ਹਾਨੀ ਲਾਭ ਦਫਾ ਨੁਕਸਾਨ ਇਹਨਾਂ ਚੀਜ਼ਾਂ ਦਾ ਭੈ ਹੈ ਸਾਨੂੰ ਇਹ ਛੇ ਉਹ ਕਹਿੰਦੇ ਪ੍ਰਭੂ ਦੇ ਹੱਥ ਸਰ ਜਿੱਦੂ ਕਹਿੰਦੇ ਅਸਲ ਗੱਲ ਚੀਜ਼ ਇੱਕੋ ਹੀ ਹੈ ਛੇ ਹੈ ਹੀ ਨਹੀਂ ਇੱਕੋ ਸਿੱਕਾ ਦੋ ਪਹਿਲੂ ਨੇ ਹਾਨੀ ਲਾਭ ਕੀ ਹੈ ਹਾਨੀ ਲਾਭ ਸੰਸਾਰੀ ਨਹੀਂ ਹੈ ਹਾਨੀ ਹੋ ਜਾਣੀ ਗੁਣਾ ਦਾ ਘੜ ਜਾਣਾ ਉਹ ਬਣਾ ਜਾਣੇ ਵਿੱਚ ਹਾਨੀ ਹੋ ਗਈ ਗੁਣਾ ਚ ਹਾਨੀ ਹੋ ਜਾਣੀ ਪੂਰਨ ਗੁਣ ਹੈ ਪੂਰਨ ਗੁਣ ਤਾਸ ਪੂਰੇ ਗੁਣਾ ਚ ਕੋਈ ਗੁਣਾ ਦੇ ਵਿੱਚ ਗੜ ਜਾਣੇ ਹਾਨੀ ਹੋ ਗਈ ਗੱਲ ਕੋਈ ਸਾਰੇ ਹੈ ਕੋਈ ਤਾਂ ਦੀ ਗੱਲ ਹੈ ਜੀ ਇੱਥੇ ਉਹਨਾਂ ਨੇ ਸੰਸਾਰੀ ਅਰਥ ਕਰਕੇ ਰੱਖਦੇ ਤਾਂ ਹਾਨੀ ਕਾਦੀ ਹੋਈ ਹੈ ਹਾਨੀ ਅਕਲ ਦੀ ਹੋਈ ਹੈ ਵਿਵੇਕ ਛਾਨੀ ਹੋਈ ਹੈ ਪੂਰਨ ਵਿਵੇਕ ਨਹੀਂ ਰਿਹਾ ਸਤਪੁਰਖ ਵਿਵੇਕ ਦੇ ਵਿੱਚ ਕਮੀ ਆ ਗਈ ਵਿਵੇਕ ਦੀ ਪੂਰਨਤਾ 'ਚ ਕਮੀ ਆ ਗਈ ਹਾਨੀ ਹੋ ਗਈ ਜੈ ਜੈ ਹੋਏ ਧਰਮ ਕੀ ਹਾਨੀ ਉਹ ਨਾਨਕ ਪੂਰਨ ਬੁੱਧ ਗਿਆ ਪੂਰਨ ਹੋ ਗਈ ਪੂਰਨ ਵਿਵੇਕ ਹੈ ਉਹ ਬਵੇਕ ਹੈ ਜਿਹੜੀ ਪੂਰਨਾ ਜੇ ਕਮੀ ਹੈ ਉੱਥੇ ਬੁੱਧ ਵਿੱਚ ਉਹ ਲਾਸ ਹੈ ਕੋਈ ਪੂਰਾ ਕਰਨਾ ਆ ਸੀ ਘਾਟਾ ਬਾਕੀ ਰਹਿ ਗਿਆ ਚਾਹ ਸਭ ਜਸ ਵੀ ਜਦੇ ਅਸੀਂ ਕਰ ਸਕਦੇ ਹਾਂ ਜਸ ਦੀ ਸਮਝ ਵੀ ਜ਼ਿਆਦਾ ਹੋਊਗੀ ਜਾਂ ਵਿਵੇਕਪੂਰਨ ਹੈ ਤੁਮਰੀ ਉਸਤ ਜੇ ਆਪਣੇ ਚ ਕਮੀ ਆ ਉਸਤ ਵੀ ਕਮੀ ਰਹੂਗੀ ਜੇ ਬੁੱਧ ਵਿੱਚ ਕਮੀ ਆ ਤਾਂ ਉਸਤ ਦੇ ਵਿੱਚ ਵੀ ਕਮੀ ਰਹੂਗੀ ਜੇ ਅੰਦਰ ਭਰਮ ਹੈ ਤਾਂ ਗਿਆਨ ਵੀ ਸਹੀ ਨਹੀਂ ਦੇ ਸਕਦਾ ਭਰਮ ਜਾਊਗਾ ਸਪਲਾਈ ਹੋਊਗਾ ਉਹ ਵੀ ਗੱਲ ਹੋਈ ਹੈ ਜੰਮਣ ਮਰਨ ਜੰਮਣ ਮਰਨ ਹੁੰਦਾ ਹੀ ਨਹੀਂ ਜੰਮਣ ਮਰਨ ਤਾਂ ਹੈ ਉਹ ਨਹੀਂ ਜੰਮਣ ਮਰਨ ਦਾ ਤਾਂ ਭਰਮ ਹੈ ਤੇ ਛੇ ਚੀਜ਼ਾਂ ਹੁਕਮ ਦੇ ਵਾਸਤੇ ਹੁਕਮ ਨੂੰ ਸਮਝ ਕੇ ਛੇ ਨਹੀਂ ਹੈ ਅਸਲ ਦੇ ਵਿੱਚ ਇੱਕੋ ਹੀ ਨਾਮ ਸਾਰਿਆਂ ਦਾ ਇਲਾਜ ਹੈ ਜਿੱਤੇ ਨਾਮ ਹੈ ਉਤੇ ਹੰਦੀ ਲਾਉਣ ਦਾ ਮਤਲਬ ਹੈ ਜਿੱਤੇ ਨਾਮ ਹੈ ਉਤੇ ਜਪਣ ਵਾਲਾ ਦਾ ਮਤਲਬ ਹੈ ਵੀ ਹਾਨੀ ਹੈ ਨਹੀਂ ਲਾਵੇ ਲਾਭ ਹੈ ਹਾਨੀ ਹੋਏ ਨਹੀਂ ਹਾਨੀ ਦੀ ਚਿੰਤਾ ਨਾ ਸੱਚਖੰਡ ਵਿੱਚ ਹਾਨੀ ਦੀ ਚਿੰਤਾ ਨਹੀਂ ਹੈ ਉਤੇ ਕਿਹਾ ਨਾ ਜ਼ਵਾਲ ਹੈ ਦੀ ਜਿੱਤੇ ਜ਼ਵਾਲ ਹੈ ਦੀ ਡਾਊਨਫਾਲ ਦੀ ਸ਼ੰਕਾ ਨਹੀਂ ਹੈ ਉਥੇ ਚਿੰਤਾ ਨਹੀਂ ਹੈ ਜਿੱਤੇ ਡਾਊਨਫਾਲ ਦੀ ਸ਼ੰਕਾ ਹੈ ਜੇ ਸੰਸਾਰੀ ਰਾਜ ਲਾਉਂਗੇ ਡਾਊਨਫਾਲ ਦੀ ਸ਼ੰਕਾ ਬਣੀ ਰਹਿਣੀ ਹੈ ਚਿੰਤਾ ਬਣੀ ਰਹਿਣੀ ਹੈ ਇਥੇ ਡਾਊਨਫਾਲ ਦੀ ਚਿੰਤਾ ਨਹੀਂ ਹੁੰਦੀ ਸੱਚਖੰਡ ਦੇ ਗੱਲ ਇੱਕੋ ਹੀ ਹੈ ਤ੍ਰੈ ਗੁਣੀ ਰੂਪ ਤੇ ਮਿਲਦੇ ਉਹਦੇ ਇੱਕੋ ਚੀਜ਼ ਦੇ ਰੂਪ ਤੇ ਨਾ ਚੀਜ਼ ਇੱਕੋ ਹੀ ਹੈ ਨਹੀਂ ਛੇ ਨਹੀਂ ਹੈ ਜੇ ਉਹਨਾਂ ਨੇ ਬਣਾਈ ਹੋਈਆਂ ਮੂਰਖਾਂ ਦੀਆਂ ਕਿਉਂ ਸੰਸਾਰੀ ਜੇ ਆਪਾਂ ਦ੍ਰਿਸ਼ਟੀਕੋਣ ਤੋਂ ਦੇਖਾਂਗੇ ਫਿਰ ਛੇ ਬਣ ਜਾਣੀਆਂ ਨੇ ਜੇ ਨਿਰਾਕਾਰੀ ਦ੍ਰਿਸ਼ਟੀਕੋਣ ਤੋਂ ਤਾਂ ਇੱਕ ਤੇ ਦੂਆ ਹੋਣਾ ਹੀ ਨਹੀਂ ਦੂਈ ਤਾਂ ਦੁਬਦਾ ਹੁੰਦੀ ਹੈ ਕੋਈ ਰਹਿਣੀ ਜਿੱਤੇ ਨਾਮ ਹੈ ਉੱਥੇ ਜਪਣ ਵਰਨ ਹੈ ਨਹੀਂ ਜਿੱਤੇ ਨਾਮ ਹੈ ਉੱਥੇ ਜ਼ਵਾਲ ਹੈ ਨਹੀਂ ਹਾਂਜੀ ਲਾਭ ਹੈ ਉਹ ਨਹੀਂ ਲਾਭ ਲਾਭ ਹਾਂਜੀ ਹੈ ਉਹ ਨਹੀਂ ਜਿੱਤੇ ਨਾਮ ਹੈ ਉੱਥੇ ਆਪ ਜਸ ਹੈ ਜਿਵੇਂ ਜਸ ਹੈ ਤੇ ਅਭਿਆਸ ਕਿੱਥੇ ਜੈਸੇ ਜਸ ਉੱਥੇ ਤਾਂ ਗੱਲ ਤਾਂ ਇੱਕੋ ਹੀ ਹੈ ਚੀਜ਼ ਤਾਂ ਇੱਕੋ ਹੀ ਹੈ ਛੇਕ ਮੈਂ ਹੋ ਗਈ ਜਸ ਨਾਮ ਜਿਹੜੇ ਭਵਦਾ ਕਰਦਾ ਰਿਹਾ ਉੱਥੇ ਅਭਿਆਸ ਹੈ ਨਹੀਂ ਉੱਥੇ ਅਭਿਆਸ ਕਿੱਥੇ ਹੈ ਜਸ ਨਾਮ ਜਿਹੜਾ ਭਵਦਾ ਕਰਦਾ ਰਿਹਾ ਉਹ ਉਹ ਤਾਂ ਸੰਸਾਰ ਚ ਹੈ ਇਹ ਗੱਲਾਂ ਇਹ ਗੱਲਾਂ ਸੰਸਾਰ ਚ ਨੇ ਸੰਸਾਰੀ ਆਦਮੀਆਂ ਵਾਸਤੇ ਛੇ ਨੇ ਨਿਰਾਕਾਰੀ ਵਾਸਤੇ ਕੋਈ ਕੋਈ ਸੋਚ ਲੋਕਾਂ ਨੇ ਸੰਸਾਰੀ ਦਾ ਕਹਿੰਦਾ ਨਾ ਹੈ ਮਾਨਣਾ ਤੇ ਮਾਨਣਾ ਹਾਂ ਹਾਂ ਸੰਸਾਰੀ ਆਦਮੀਆਂ ਵਾਸਤੇ ਹੋਊਗਾ ਸੰਸਾਰੀ ਆਦਮੀਆਂ ਦੇ ਕੋਣ ਜੇ ਗੱਲ ਹੈ ਪੰਡਤ ਦੀ ਬਣਾਈ ਹੋਈ ਗੱਲ ਹੈ ਪੰਡਤ ਦੇ ਦਿਮਾਗ ਦੀ ਉਪਜਾ ਹੈ ਨਿਰਾਕਾਰੀ ਦੇ ਵਿੱਚ ਤਾਂ ਕੋਈ ਗੱਲ ਹੈ ਦੂਈ ਤੇ ਚੀਜ਼ ਹੀ ਨਹੀਂ ਹੈ ਉੱਥੇ ਦੂਜੀ ਗੱਲ ਹੀ ਕੋਈ ਨਹੀਂ ਗੱਲੇ ਇੱਕ ਹੈ ਉੱਥੇ ਹਾਂਜੀ ਪਉ ਨਿਰਪਾਉ ਹੋਏ ਬਸੇ ਪਉ ਨਿਰਪਾਉ ਹੋਏ ਬਸੇ ਜਾਂ ਪਉ ਨਿਰਪਾਉ ਹੋ ਕੇ ਬਸ ਜਾਂਦਾ ਸਗਲ ਵਿਆਦ ਮਨ ਤੇ ਖੈ ਨਸ਼ੇ ਅਗਲੀ ਵਿਆਦ ਆਦ ਵਿਆਦ ਕੇ ਬੰਧਨ ਜੇ ਤੱਕ ਨਾਮ ਕੇ ਲੈ ਤਾਂ ਸਭੇ ਛੁੱਟ ਜਾਈ ਆਦ ਵਿਆਦ ਕੇ ਦਸਮ ਪਾਸ਼ਾ ਦੀਆਂ ਗੱਲਾਂ ਨੇ ਸਿੱਧੀਆਂ ਕਹਿੰਦੇ ਆਦ ਵਿਆਦ ਕੇ ਬੰਧਨ ਜੇ ਤੱਕ ਨਾਮ ਕੇ ਲੈ ਤਾਂ ਕੱਲਾ ਨਾਮ ਦੀ ਗੱਲ ਆਈ ਸਾਡੇ ਕੋਲ ਇੱਕ ਨਾਮ ਦਾ ਐਸਾ ਹਥਿਆਰ ਹੈ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਸਗਲ ਰੋਗ ਕੋ ਔਖਦ ਕੋਈ ਗੱਲ ਹੈ ਉਹਨਾਂ ਦੇ ਰੋਗ ਬਣਾਤੇ ਛੇ ਸਾਡੇ ਸਗਲ ਜਿੰਨੇ ਵੀ ਨਾ ਇੱਕੋ ਹੀ ਸਾਡੇ ਕੋਲ ਦਾ ਦਵਾ ਹੈ ਸਗਲ ਵਿਆਹ ਐਸਾ दारू ਢੂੰਡ ਲਓ ਜੋ ਰੋਗਾਂ ਕਾਣ ਇੱਕੋ ਹੀ ਦਵਾ ਹੈ ਸਾਡੇ ਕੋਲ ਤਾਂ ਇੱਕੋ ਹੀ ਤੀਰ ਹੈ ਸਾਰਿਆਂ ਨੂੰ ਮਾਰੀ ਜਾਂਦਾ ਉਹ ਸਾਰੇ ਦੁਸ਼ਮਣ ਦੇਖੋ ਨਾ ਉਹੀ ਤੀਰ ਹੈ ਜਿਹਦੇ ਮਰਜ਼ੀ ਮਾਰ ਦੋ ਉਹ ਮੁੜ ਕੇ ਕੋਲੇ ਆ ਜਾਂਦਾ ਇਹੀ ਤੀਰ ਹੈ ਨਾਮ ਦਾ ਜਿਹਨੂੰ ਮਾਰੋ ਫਿਰ ਮੁੜ ਕੇ ਕੋਲੇ ਆ ਜਾਂਦਾ ਇਹ ਕਿਹੜਾ ਜਾਂਦਾ ਕਿਤੇ ਤੀਰ ਤਾਂ ਕੋਲੇ ਹੁੰਦਾ ਬਸ ਕਹਿੰਦੇ ਮੁੜ ਕੇ ਫੇਰ ਆ ਜਾਂਦਾ ਕੋਲ ਉਹੀ ਫੇਰ ਮਾਰ ਦੀਦਾ ਹਾਂ ਜਿਸ ਕਾ ਸਾਥ ਤੇ ਕਿਰਪਾ ਧਾਰੀ ਸਾਧ ਸੰਗੀ ਜਪ ਨਾਮ ਮੁਰਾਰੀ ਜਿਸ ਕਾ ਸਾਥ ਇਸ ਕਿਰਪਾ ਧਾਰੀ ਜਿਹਦਾ ਸੀਗਾ ਉਹਨੇ ਕਿਰਪਾ ਕੀਤੀ ਹੈ ਉਹ ਜਿਹਦਾ ਆਪਣੇ ਮੂਲ ਨੇ ਕਿਰਪਾ ਕੀਤੀ ਹੈ ਜਿਸ ਦਾ ਸਾਥ ਜਿਸ ਕਿਰਪਾ ਧਾਰੀ ਸਾਧ ਸੰਗੀ ਜਪ ਨਾਮ ਅਮਰਾਰੀ ਸਾਧ ਸੰਗੀ ਜਪ ਮਾਨ ਨਾਮ ਅਮਰਾਰੀ ਬੁੱਧੀ ਕਹਿੰਦਾ ਤੂੰ ਕਿਹਾ ਵੀ ਤੂੰ ਆਪਣੇ ਸੰਗੀ ਨੂੰ ਸਾਧ ਲੈ ਜਿਹਦਾ ਸੀਗਾ ਇਹ ਮਨ ਉਹਨੇ ਕਿਰਪਾ ਕੀਤੀ ਹੈ ਹੁਣ ਜਪ ਨਾਮ ਇਹਨੂੰ ਸੰਗੀ ਨੂੰ ਸਾਧ ਲੈ ਨਾਮ ਅਮਰਾਰੀ ਜਪ ਲੈ ਅਮਰਾਰੀ ਦਾ ਨਾਮ ਚਿੱਤੀ ਪਾਈ ਚੁੱਕੇ ਭਰਮ ਗਵਨ ਚਿਤ ਪਾਈ ਚੁੱਕੇ ਪ੍ਰਭ ਗਵਨ ਜਦੋਂ ਭਰਮ ਚੁੱਕ ਗਿਆ ਭਰਮ ਦੂਰ ਹੋ ਗਿਆ ਤਾਂ ਗਵਨ ਵੀ ਚੁੱਕ ਗਿਆ ਚਿਤ ਪਾਈ ਚਿਤ ਪਾਈ ਥਾਂ ਸਿਰ ਹੋ ਗਿਆ ਜੰਮਣ ਮਰਨ ਦਾ ਭਰਮ ਸੀ ਦੂਰ ਹੋ ਗਿਆ ਚਿਤ ਪਾਈ ਚੁੱਕੇ ਭਰਮ ਗਵਨ ਸੋ ਜੰਮਣ ਮਰਨ ਦਾ ਹੀ ਭਰਮ ਸੀ ਜਦ ਹੈ ਹੀ ਨਹੀਂ ਸਮਝ ਆ ਗਈ ਚਿਤ ਪਾਈ ਚੁੱਕੇ ਪ੍ਰਭ ਗਵਨ ਸੁਣੋ ਨਾਨਕ ਹਰ ਹਰ ਜਸ ਸਰਵਣ ਸੁਣ ਨਾਨਕ ਹਰ ਹਰ ਜਸ ਸਰਵਣ ਨਾਨਕ ਕਹਿੰਦਾ ਜਦ ਹਰ ਹਰ ਜਸ ਸਰਵਣੀ ਸੁਣਿਆ ਅੰਦਲੇ ਕੰਨਾਂ ਨਾਲ ਤਾਂ ਥਿਤ ਅੰਦਲੇ ਕੰਨਾਂ ਨਾਲ ਸੁਣ ਕੇ ਬਾਣੀ ਦਾ ਪਤਾ ਲੱਗਦਾ ਬਾਹਲੇ ਕੰਨਾਂ ਦਾ ਕੀ ਹੈ ਇਹ ਇਹਨਾਂ ਦਾ ਕੰਨ ਰਸ ਬਣਾਇਆ ਹੋਇਆ ਬਾਹਲਾ ਜਿਹੜਾ ਰਾਗ ਨਾਲ ਹੈ ਕੰਨ ਰਸ ਹੈ ਰਾਗ ਨਾਲ ਸੁਣਨਾ ਕੰਨ ਰਸ ਹੈ ਇਹਦੀ ਵਿਆਖਿਆ ਲਈ ਜਿਹੜੀ ਹੈ ਨਾਮ ਰਸ ਹੈ ਵਿਆਖਿਆ ਦੇ ਵਿੱਚ ਨਾਮ ਵਿਚਾਰ ਦੇ ਵਿੱਚ ਨਾਮ ਪ੍ਰਧਾਨ ਜਿਆਦਾ ਅਸੀਂ ਗੁਰਬਾਣੀ ਵਿਚਾਰਦੇ ਹਾਂ ਵਿਚਾਰ ਵਿੱਚ ਨਾਮ ਪ੍ਰਧਾਨ ਰਾਗ ਦੇ ਵਿੱਚ ਕੀਰਤਨ ਵਿੱਚ ਰਾਗ ਪ੍ਰਧਾਨ ਵਿਚਾਰ ਚ ਰਾਗ ਦਾ ਕੋਈ ਮਤਲਬ ਨਹੀਂ ਵਿਚਾਰ ਚ ਰਾਗ ਦੀ ਰੰਗਤ ਦਾ ਕੋਈ ਮਤਲਬ ਨਹੀਂ ਵਿਚਾਰ ਚ ਹੋਰ ਚੀਜ਼ ਹੈ ਉਹ ਜਿਹੜੀ ਗੌਰ ਦੇ ਵਿੱਚ ਕੀਰਤਨ ਦਾ ਕੋਈ ਲੋੜ ਨਹੀਂ ਬੈਠਿਆ ਵੇਲੇ ਅਸਾ ਕੀਰਤਨ ਦੀ ਤਾਂ ਕੀਰਤਨ ਤਾਂ ਹੈ ਉਹ ਨਹੀਂ ਉਹ ਹੈ ਕੋਈ ਗਾਵੇ ਰਾਗੀ ਨਾਦੀ ਵਿੱਚ ਕੀਰਤਨ ਤਾਂ ਹੈ ਨਾ ਕੀਰਤਨ ਬਖਿਆਨ ਨੂੰ ਕਹਿੰਦੇ ਨੇ ਕੀਰਤਨ ਨਹੀਂ ਉਹਨੂੰ ਕਹਿੰਦੇ ਉਹਨਾਂ ਨੇ ਕੀਰਤਨ ਪੜਾਤਾ ਹਾਂ ਹਾਂਜੀ ਦਿੱਤੀ ਪਾਈ ਚੁੱਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸਰਵਣ ਸਥਿਤ ਪਾਈ ਫਿਰ ਹੋ ਗਿਆ ਕਿਉਂਕਿ ਪ੍ਰਭ ਗਵਨ ਪ੍ਰਭ ਗਵਨ ਚੁੱਕ ਗਏ ਆਉਣਾ ਜਾਣਾ ਮੁੱਕ ਗਿਆ ਜਦੋਂ ਗੁਰਬਾਣੀ ਦਾ ਹਰ ਜਸ ਸਰਵਣ ਕੀਤਾ